ਸ਼ਲੋਕ ਮਹੱਲਾ ਤੀਜਾ ਇਸ ਜਗ ਮਹਿ ਭਗਤੀ ਹਰ ਧਨ ਖਟਿਆ ਹੋਰ ਸਭ ਜਗਤ ਪਰਮ ਭੁਲਾਇਆ ਗੁਰ ਪ੍ਰਸਾਦੀ ਨਾਮ ਮਨ ਵਸਿਆ ਅਨ ਦਿਨ ਨਾਮ ਧਿਆਇਆ ਇਸ ਜਗ ਮੈਂ ਭਗਤੀ ਹਰ ਤਨ ਖਟਿਆ ਭਗਤ ਕੇਵਲ ਭਗਤਾਂ ਨੇ ਇਸ ਸੰਸਾਰ ਵਿੱਚ ਨਾਮ ਤਨ ਹਰ ਤਨ ਖਟਿਆ ਹੈ ਹੋਰ ਸਾਰਾ ਜੱਗ ਪਰਮਿਤ ਭੁੱਲਿਆ ਫਿਰਦਾ ਭਾਵੇਂ ਉਹ ਪੁੱਠਾ ਲੜਕੀ ਜਾਵੇ ਭਾਵੇਂ ਮਾਰਾ ਫੇਰੀ ਜਾਵੇ ਭਾਵੇਂ ਸਮਾਧੀ ਲਾਈ ਜਾਵੇ ਭਾਵੇਂ ਉਹ ਜਨਤਾ ਨੇ ਕਰੀ ਜਾਵੇ ਭਾਵੇਂ ਉਹ ਜੱਗ ਕਰੀ ਜੋ ਮਰਜ਼ੀ ਕਰੀ ਜਾਵੇ ਜੇ ਗੁਰਮਤ ਨਹੀਂ ਲੈ ਰਹੇ ਤਾਂ ਹਰ ਤਨ ਨਹੀਂ ਪ੍ਰਾਪਤ ਹੋ ਸਕਦਾ ਗੁਰਮਤ ਵਿੱਚੋਂ ਹੀ ਹਰ ਤਨ ਮਿਲਣਾ ਹੋਰ ਕੋਈ ਤਰੀਕਾ ਹੀ ਨਹੀਂ ਹੈ ਹਾਂਜੀ ਗੁਰ ਦੀ ਨਾਮ ਮਨ ਵਸਿਆ ਅੰਨ ਦਿਨ ਨਾਮ ਤੇ ਆਇਆ ਗੁਰੂ ਦੀ ਕਿਰਪਾ ਨਾਲ ਕਿਰਪਾ ਹੋਈ ਨਾਮ ਮਨ ਵਸ ਗਿਆ ਦਿਨ ਲਾਲ ਉਹਦੇ ਵਿੱਚ ਧਿਆਨ ਲੈਂਦਾ ਜਿਹੜੀ ਚੀਜ਼ ਆਪਾਂ ਨੂੰ ਹੀਰਾ ਮਿਲ ਗਿਆ ਤੇ ਹੀਰੇ 'ਤੇ ਧਿਆਨ ਲਓ ਹੀਰਾ ਲੱਭ ਗਿਆ ਕਿਤੋਂ ਹੀਰੇ 'ਚ ਧਿਆਨ ਲਓ ਹੀਰਾ ਨਹੀਂ ਭੁੱਲਦਾ ਹੈ ਗੱਲਾਂ ਬਾਤਾਂ ਕਰਦੇ ਵੀ ਧਿਆਨ ਹੀਰੇ 'ਚ ਰਹੂ ਹਾਂਜੀ ਵਿਖਿਆ ਮਾਹੇ ਉਦਾਸ ਹੈ ਹਉਮੈ ਸ਼ਬਦ ਜਲਾਇਆ ਆਪ ਤਰਿਆ ਕੁਲ ਉਦਰੇ ਧਨ ਜਣੇ ਦੀ ਮਾਇਆ ਜਦ ਹੀਰਾ ਮਿਲ ਗਿਆ ਹਉਮੈ ਛੁੱਟ ਗਈ ਫਿਰ ਤਾਂ ਵਿਖਿਆ ਮਾਹੇ ਉਦਾਸ ਹੈ ਵਿਖਿਆ ਸਰੀਰ ਦੇ ਵਿੱਚ ਰਹਿੰਦਾ ਉਹ ਵੀ ਸਰੀਰ ਤੋਂ ਉਦਾਸ ਹੈ ਸਰੀਰ ਤੋਂ ਆਸ ਉੱਤੇ ਚਲੀ ਗਈ ਅਗਲੇ ਸਤਖੰਡ ਦੇ ਖਜ਼ਾਨੇ ਮਿਲ ਗਏ ਹਉਮੈ ਸ਼ਬਦ ਜਲਾਇਆ ਹਉਮੈ ਵਾਲਾ ਸ਼ਬਦ ਤਾਂ ਬਿਲਕੁਲ ਖਤਮ ਕਰਤਾ ਜਲਾਇਆ ਦਿੱਤਾ ਉਹਦੀ ਤਾਂ ਲੋੜ ਹੀ ਨਹੀਂ ਸੰਸਾਰੀ ਪਦਾਰਥਾਂ ਦੀ ਤਾਂ ਲੋੜ ਹੀ ਨਹੀਂ ਰਹੀ ਆਪ ਤਰਿਆ ਕੋਲ ਉਧਰੇ ਹਾਂ ਆਪ ਤਰਿਆ ਕੋਲ ਉਧਰੇ ਤਨ ਜਨਨ ਦੀ ਮਾਇਆ ਤਨ ਜਨਨੀ ਹੈ ਮਾਇਆ ਤਨ ਉਹਦੀ ਮੱਤ ਹੈ ਉਹ ਮੱਤ ਤਨ ਹੈ ਜਿਹਨੂੰ ਲੈ ਕੇ ਚੱਲਿਆ ਜੀ ਤੋਂ ਸਿੱਖਿਆ ਲਈ ਹੈ ਤਨ ਇਹ ਗੁਰਮਤ ਹੈ ਜਿਹਦੇ ਕਾਰਨ ਜਿਹਦੀ ਵਜ੍ਹਾ ਨਾਲ ਉਹਦੀ ਅਵਸਥਾ ਬਦਲੀ ਹੈ ਉਹਨੂੰ ਜਨਮ ਪਦਾਰਥ ਮਿਲਿਆ ਠੀਕ ਹੈ ਕੁੱਲ ਤੋਂ ਕੀ ਭਾਵ ਬੰਦਾ ਜੀ ਕੁੱਲ ਉਧਰੇ ਸਾਰੇ ਕੋਲ ਹੈ ਭਗਤਾਂ ਦੀ ਕੋਲ ਹੀ ਹੁੰਦੀ ਹੈ ਤੂੰ ਮੇਰਾ ਪਤਾ ਤੂੰ ਹੈ ਮੇਰਾ ਕਾਤਾ ਇੱਕੋ ਕੋਲ ਹੋਗੀ ਜਿਹਨੇ ਬੋਲ ਦੇਣਗੇ ਤੂੰ ਮੇਰਾ ਪਤਾ ਤੂੰ ਆ ਮੇਰਾ ਮਾਤਾ ਕੋਈ ਇੱਕੋ ਵਾਲੇ ਨੇ ਹਾਂਜੀ ਸਦਾ ਸਹਿਜ ਸੁਖ ਮਨ ਵਸਿਆ ਸੱਚੇ ਸਿਉ ਲਿਵ ਲਾਇਆ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਭੁੱਲੇ ਹਉਮੈ ਮੋਹ ਵਧਾਇਆ ਸਦਾ ਸਹਿਜ ਸੁਖ ਮਨ ਵਸਿਆ ਹਮੇਸ਼ਾ ਲਈ ਸਹਿਜ ਸੁਖ ਵਸ ਗਿਆ ਮਨ ਦੇ ਵਿੱਚ ਮਨ ਕੇ ਟਿਕਾ ਗਿਆ ਟਿਕਾ ਗਿਆ ਸੁਖ ਆ ਗਿਆ ਮਨ ਵਸ ਗਿਆ ਟਿਕ ਗਿਆ ਮਨ ਵਸਿਆ ਸੱਚੇ ਸਿਉ ਚਿਤ ਲਾਇਆ ਸੱਚੇ ਨਾਲ ਚਿਤ ਲੱਗਿਆ ਜੁੜ ਗਿਆ ਬ੍ਰਹਮਾ ਵਿਸ਼ਨੂੰ ਮਹਾਦੇਵ ਤ੍ਰੈ ਗੁਣ ਭੁੱਲੇ ਆ ਮਹਾਦੇਵ ਤ੍ਰੈ ਗੁਣ ਹੀ ਭੁੱਲੇ ਅਜੋ ਵਿਚਾਰੇ ਭੁੱਲੇ ਫਿਰਦੇ ਨੇ ਇਹਨੂੰ ਸੁਖ ਹੋ ਗਿਆ ਇਹ ਤਰ ਗਿਆ ਉਹ ਭੁੱਲੇ ਹੀ ਫਿਰਦੇ ਨੇ ਜੋ ਤਿੰਨੇ ਭੁੱਲੇ ਫਿਰਦੇ ਨੇ ਮਾਇਆ ਚਾਜੇ ਉਹਨਾਂ ਨੂੰ ਨਹੀਂ ਸੁਖ ਹੋਇਆ ਹਉਮੈ ਮੋ ਵਧਾਇਆ ਉਹਨਾਂ ਦੇ ਅੰਦਰ ਕਿਉਂ ਭੁੱਲੇ ਫਿਰਦੇ ਨੇ ਹਮੇਰ ਮੋਹ ਜੋ ਵਧਿਆ ਹੋਇਆ ਉਹਨਾਂ ਦੇ ਉਹਨਾਂ ਦਾ ਉਪਦੇਸ਼ ਉਲਟਾ ਹੈ ਉਲਟੇ ਉਪਦੇਸ਼ ਕਰਕੇ ਉਹਨਾਂ ਦੇ ਅੰਦਰ ਵਿਕਾਰ ਵਧੀ ਜਾਂਦੇ ਨੇ ਨਾਮ ਨਹੀਂ ਲਿਆ ਉਹਨਾਂ ਨੇ ਨਾਮ ਨਾ ਲੈਣ ਕਰਕੇ ਵਧ ਗਏ ਉਹਨਾਂ ਦੇ ਸ੍ਰੀ ਚੰਦ ਨੂੰ ਗੱਲ ਮੰਨਣ ਨਹੀਂ ਦਿੱਤੀ ਉਹਨਾਂ ਨੇ ਨਹੀਂ ਉਹਨਾਂ ਦਾ ਵੀ ਠੀਕ ਹੋ ਜਾਂਦਾ ਉਹ ਕਹਿੰਦੇ ਨਹੀਂ ਅਸੀਂ ਸ੍ਰਿਸ਼ਟੀ ਜਿਉਂਦੀ ਰੱਖਣੀ ਹੈ ਧੂਣਾ ਚੱਲਦਾ ਰਹੇ ਕਿੰਨਾ ਹੁੰਦਾ ਯਾਦ ਰੱਖੋ ਤੁਸੀਂ ਠੀਕ ਹੈ ਜੀ ਪਰ ਇੱਥੇ ਬ੍ਰਹਮਾ ਵਿਸ਼ਨ ਦੇਵ ਇਹ ਕਿਹਦੇ ਬਾਰੇ ਕਿਹਾ ਹੈ ਜੀ ਇਹ ਦੇਵਤਿਆਂ ਵਾਸਤੇ ਕਿਹਾ ਹੈ ਆ ਜਿਹੜੇ ਬ੍ਰਹਮਾ ਦੀ ਜਗ੍ਹਾ ਬ੍ਰਾਹਮਣ ਬੈਠੇ ਨੇ ਅੱਛਾ ਜੀ ਆ ਜੋਗੀ ਮਹਾਦੇਵ ਬਣੇ ਬੈਠੇ ਨੇ ਵਿਸ਼ਨੂੰ ਰਾਜੇ ਬਣੇ ਬੈਠੇ ਨੇ ਵਿਸ਼ਨ ਦੀ ਮਾਇਆ ਤੇ ਹਨ ਅੱਛਾ ਜੀ ਰਾਜ ਪ੍ਰੋਤ ਉਹਨਾਂ ਦਾ ਪ੍ਰਚਾਰ ਕਰਦੇ ਨੇ ਠੀਕ ਹੈ ਇਹ ਸਭ ਮਾਇਆ ਚ ਭੁੱਲੇ ਹੈ ਜੀ ਹਾਂ ਜੀ ਪੰਡਤ ਪੜ ਪੜ ਮੋਨੀ ਭੁੱਲੇ ਦੂਜੇ ਭਾਏ ਚਿਤ ਲਾਇਆ ਜੋਗੀ ਜੰਗਮ ਸੰਿਆਸੀ ਭੁੱਲੇ ਵਿਣ ਗੁਰ ਤਤ ਨਾ ਪਾਇਆ ਸਾਰੇ ਪੜਨ ਪੜਨ ਵਾਲੇ ਨੇ ਕੋਟੀਆਂ ਪੜਦੇ ਨੇ ਵਿਚਾਰਦੇ ਨਹੀਂ ਪੰਡਤ ਪੜ ਪੜ ਮੋਨੀ ਭੁੱਲੇ ਮੋਨੀ ਵੀ ਨੇ ਬੋਲਦੇ ਵੀ ਨਹੀਂ ਪੜਦੇ ਪੜੀ ਜਾਂਦੇ ਨੇ ਭੁੱਲੇ ਫਿਰਦੇ ਨੇ ਦੂਜੇ ਪਾਏ ਚਿਤ ਲਾਇਆ ਮਾਇਆ ਨੂੰ ਚਿਤ ਲਾਇਆ ਹੋਇਆ ਰਦੀਆਂ ਸਿੱਧੀਆਂ ਬਲ ਪਏ ਹੋਏ ਨੇ ਰਿੱਧੀਆਂ ਸਿੱਧੀਆਂ ਨੂੰ ਹੀ ਪ੍ਰਾਪਤੀ ਸਮਝਦੇ ਨੇ ਜੋਗੀ ਜੰਗਮ ਸੰਨਿਆਸੀ ਭੁੱਲੇ ਬਿਨ ਗੁਰ ਤਤ ਨ ਪਾਇਆ ਉਹ ਗਿਆਨ ਨਹੀਂ ਨਾ ਲਿਆ ਗੁਰਮਤ ਦਾ ਤਤ ਕਿੱਥੋਂ ਮਿਲ ਜਾਂਦਾ ਉਹ ਤਾਂ ਉਹਨਾਂ ਨੇ ਆਪਣਾ ਹੀ ਕੰਮ ਕਰੀ ਜਾਂਦੇ ਨੇ ਕੋਈ ਡੋਰੂ ਗੁਜਾਈ ਜਾਂਦਾ ਬੁਰਦ ਚੜੀ ਜਾਂਦਾ ਕੋਈ ਸਮਾਧੀ ਲਾਈ ਜਾਂਦਾ ਕੋਈ ਕੁਝ ਕਰੀ ਜਾਂਦਾ ਕੋਈ ਕੁਝ ਹੋਰੀ ਜਾਂਦਾ ਅੰਡ ਬੰਡ ਉਸੇ ਜੁੜ ਕੇ ਪਏ ਨੇ ਗਿਆਨ ਲਿਆ ਨਹੀਂ ਗਿਆਨ ਵਿਹੁਣਾ ਦੇਖਿਆ ਲਪਟਾ ਮਾਏ ਜੋ ਅੱਗ ਦੀ ਲਪਟਾ ਉਹਦੇ ਵਿੱਚ ਹੀ ਹੈ ਗਿਆਨ ਵਿਹੁਣਾ ਜਿਹੜਾ ਆਇਆ ਦੀ ਅੱਗ ਜੋ ਬਾਹਰ ਨਹੀਂ ਜਾ ਸਕਦਾ ਹਾਂਜੀ ਮੈਨ ਗੁਰ ਤਤ ਨਾ ਪਾਇਆ ਤਤ ਕਿਦੋਂ ਪਾਉਣਾ ਸੀ ਵਿਚਾਰਿਆਂ ਨੇ ਹਾਂਜੀ ਮਨ ਮੁਖ ਦੁਖੀਏ ਸਦਾ ਭ੍ਰਮ ਭੁੱਲੇ ਤਿਨੀ ਬਿਰਥਾ ਜਨਮ ਗਵਾਇਆ ਨਾਨਕ ਨਾਮ ਰਤੇ ਸੇਈ ਜਨ ਸਮਦੇ ਜੇ ਆਪੇ ਬਖਸ਼ ਮਿਲਾਇਆ ਮਨਮੁਖ ਨੇ ਦੁਖੀ ਨੇ ਸਦਾ ਹੀ ਪਰਮ ਭੁੱਲੇ ਰਹਿੰਦੇ ਨੇ ਤੈਨੂੰ ਫਿਰਤਾ ਜਨਮ ਗਵਾਇਆ ਉਹਨਾਂ ਦਾ ਫਿਰਤਾ ਜਨਮ ਚਲਾ ਗਿਆ ਵਿਚਾਰਿਆਂ ਦਾ ਨਾਨਕ ਨਾਮ ਰੱਤੇ ਸਹੀ ਜਨ ਸਮਝੇ ਸਮਝੇ ਕੌਣ ਨੇ ਜਿਹੜੇ ਗੁਰਮੁਖ ਹੋ ਗਏ ਨਾਮ ਦਾ ਰੰਗ ਚੜ ਗਿਆ ਉਹ ਇੱਕੋ ਜਿਹੇ ਹੋ ਗਏ ਬਰਾਬਰ ਹੋ ਗਏ ਸਮਝੇ ਕਿ ਆਪ ਬਖਸ਼ ਕਿ ਆਪੇ ਬਖਸ਼ ਮਲਾਇਆ ਜਿਹਨਾਂ ਨੂੰ ਆਪ ਬਖਸ਼ਿਸ਼ ਹੋ ਗਈ ਜਿਹਨਾਂ ਤੇ ਮਿਲ ਗਏ ਉਹ ਇੱਕ ਬਰਾਬਰ ਹੋ ਗਏ ਆਪਣੇ ਆਪ ਨੂੰ ਬਰਾਬਰ ਸਮਝਦੇ ਨੇ ਉਹ ਉਹਨਾਂ ਦੀ ਉੱਚ ਨੀਚ ਕੋਈ ਨਹੀਂ ਹੁੰਦਾ ਬਰਮਾ ਵਿਸ਼ਨੂੰ ਸ਼ਿਵ ਜੀ ਉੱਚੇ ਨੀਚੇ ਨੇ ਇਸ ਕਰਕੇ ਵੀ ਉਹ ਪਰ ਦੇ ਵਿੱਚ ਨੇ ਇਹ ਸਮਝਦੇ ਜਿਹੜੇ ਹੁੰਦੇ ਨੇ ਉੱਚੇ ਨੀਚੇ ਨਹੀਂ ਹੁੰਦੇ ਸਭ ਬਰਾਬਰ ਹੁੰਦੇ ਨੇ ਇੱਕ ਪਿਤਾ ਇੱਕ ਅੰਬਾਰਕ ਹੁੰਦੇ ਨੇ ਠੀਕ ਹੈ ਪਰ ਸਮਦੇ ਤੋਂ ਇਹ ਭਾਵ ਲਵਾਂਗੇ ਕਿ ਜਿਨ੍ਹਾਂ ਦਾ ਇਹ ਦੋ ਅੱਧੇ ਹਿੱਸੇ ਇੱਕ ਬਰਾਬਰ ਹੋ ਗਏ ਆ ਸਮਾਨ ਹੋ ਗਏ ਸਮਾਨ ਦੂਜਿਆਂ ਨਾਲ ਵੀ ਚਾਰਾਂ ਵਰਣਾਂ ਦਾ ਤਿਆਗ ਕਰਤਾ ਅੰਦਰੋਂ ਪਾ ਸਮਾਧੀ ਤੋਂ ਜਿਵੇਂ ਆਪਾਂ ਸਮੱਦਾ ਕਹਿੰਦੇ ਆ ਇਹ ਸਮੱਦੇ ਹੀ ਹੈ ਸਮੱਦੇ ਨਹੀਂ ਹੋਊਗਾ ਅੱਧੇ ਅੱਧੇ ਸਮ ਹੋ ਗਏ ਸਮਦੇ ਆ ਇਹ ਸਮਦੇ ਸਮ ਸਮ ਹੋ ਗਏ ਸਮਾਨ ਮੰਨਦੇ ਨੇ ਇੱਕ ਦੂਏ ਨੂੰ ਭਾਈ ਮੰਨਦੇ ਨੇ ਚਾਹੇ ਜਾਤ ਕਿਤੋਂ ਤੋਂ ਆਇਆ ਕੋਈ ਗੋਤ ਕਿਸੇ ਦਾ ਕੋਈ ਹੈ ਬਰਾਬਰ ਮੰਨਦੇ ਨੇ ਠੀਕ ਹੈ ਜੀ ਹਾਂ ਜੀ ਮਹੱਲਾ ਤੀਜਾ ਨਾਨਕ ਸੋ ਸਾਲਾਹੀ ਹੈ ਜਿਸ ਵਸ ਸਭ ਕਿਛ ਹੋਏ ਤਿਸੈ ਸਰੇਵੋ ਪ੍ਰਾਣਿਓ ਤਿਸ ਬਿਨ ਅਵਰ ਨ ਕੋਈ ਨਾਨਕ ਕਹਿੰਦਾ ਉਹਦੀ ਸਿਫਤ ਸਲਾਹ ਕਰੋ ਜਿਹਦੇ ਵਸ ਸਭ ਕੁਝ ਹੈ ਹੁਕਮ ਦੀ ਸਲਾਹ ਸਿਫਤ ਸਲਾਹ ਕਰੋ ਕੇ ਬਾਸ ਸਭ ਕੁਝ ਹੋਏ ਕਿਸੇ ਸਰੇਵੋ ਪ੍ਰਾਣੀਓ ਕਿਸੇ ਬਿਨ ਅਵਰ ਨਾ ਕੋਏ ਇਹ ਪ੍ਰਾਣੀ ਉਹਦੀ ਸੇਵਾ ਕਰੋ ਸਰੇਵੋ ਜਿਹਦੇ ਬਿਨਾ ਹੋਰ ਕੁਝ ਹੈ ਹੀ ਨਹੀਂ ਜੀ ਤੋਂ ਬਾਹਰ ਕੁਝ ਹੈ ਹੀ ਨਹੀਂ ਹਾਂਜੀ ਇਹ ਫਿਰ ਪਰਮੇਸ਼ਰ ਦੀ ਗੱਲ ਹੋ ਰਹੀ ਹੈ ਕਿ ਮੂਲ ਦੀ ਗੱਲ ਹੋ ਰਹੀ ਹੈ ਜੀ ਮੂਲ ਦੀ ਹੋ ਰਹੀ ਹੈ ਮੂਲ ਤੋਂ ਬਿਨਾ ਕੁਝ ਨਹੀਂ ਬਣ ਸਕਦਾ ਠੀਕ ਹੈ ਜੀ ਗੁਰਮੁਖ ਅੰਤਰ ਮਨ ਵਸੈ ਸਦਾ ਸਦਾ ਸੁਖ ਹੋਈ ਗੁਰਮੁਖਾਂ ਦੇ ਅੰਦਰ ਬੰਦੇ ਵਿੱਚੇ ਵਿੱਚ ਸਦਾ ਸਦਾ ਸੁਖ ਤਾਂ ਹੁੰਦਾ ਐਸਾ ਮੂਰਤੀ 'ਚ ਨਹੀਂ ਬਸਦਾ ਮੱਕੇ ਨਹੀਂ ਬਸਦਾ ਮਦੀਨਾ ਨਹੀਂ ਬਸਦਾ ਹਜੂਰ ਸਾਹਿਬ ਨਹੀਂ ਅੰਦਰ ਸਾਹਿਬ ਨਹੀਂ ਬਸਦਾ ਕਿਤੇ ਵੀ ਨਹੀਂ ਅੰਦਰ ਅੰਦਰੇ ਬਸਦਾ ਹਾਂਜੀ ਪੌੜੀ ਜਿਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ ਸੇ ਦੀਵਾਲੀਏ ਜੁਗਮਾਹੇ ਓਏ ਮੰਗਦੇ ਫਿਰੈ ਸਭ ਜਗਤ ਮੈਂ ਕੋਈ ਮੂੰਹ ਥੁੱਕ ਨਾ ਤਿੰਨ ਕੋ ਪਾਏ ਜਨ ਜੇ ਕੋਈ ਇਹ ਸਮਝੇ ਮੈਂ ਗੁਰਮੁਖਾਂ ਗੁਰਮੁਖ ਹੋ ਕੇ ਹਰ ਤਨ ਨਾ ਖਟਿਓ ਤੇ ਦਿਵਾਲੀਏ ਹੈ ਉਹ ਦਿਵਾਲੀਏ ਨੇ ਫਿਰ ਉਹ ਕਹਿਣ ਨੂੰ ਗੁਰਮੁਖ ਕਹਿ ਕੇ ਨਹੀਂ ਹੋ ਜਾਂਦਾ ਮੈਂ ਗੁਰਮੁਖ ਹੋ ਗਿਆ ਜੀ ਮੈਂ ਸਭ ਕੋ ਘਟ ਲਿਆ ਨਾਮ ਤਾਂ ਨਹੀਂ ਜੇ ਘਟਿਆ ਫਿਰ ਗੁਰਮੁਖ ਨਹੀਂ ਦਿਵਾਲੀਏ ਨੇ ਇਹ ਜਗਮਾ ਹੈ ਠੀਕ ਹੈ ਇੱਥੇ ਗੁਰਮੁਖ ਠੀਕ ਲੱਗਦਾ ਕਿ ਮਨਮੁਖ ਹੋਣਾ ਚਾਹੀਦਾ ਵੈਸੇ ਮਨਮੁਖ ਕਦੇ ਹੋਣਾ ਚਾਹੀਦਾ ਗੁਰਮੁਖ ਹੋਣਾ ਚਾਹੀਦਾ ਡੁਪਲੀਕੇਟ ਗੁਰਮੁਖ ਨਹੀਂ ਹੋ ਸਕਦਾ ਅੱਛਾ ਫਿਰ ਉਹ ਮਨਮੁਖੇ ਹੋਊ ਜਿੰਨੀ ਮਨਮੁਖ ਹਰ ਨਾਮ ਧੰਨਾ ਖੱਟੇ ਮਨਮੁਖ ਤਾਂ ਖੜਦਾ ਹੀ ਨਹੀਂ ਜੇ ਗੁਰਮੁਖ ਹੋ ਕੇ ਵੀ ਨਾ ਖੱਟੇ ਫੇ ਗੁਰਮੁਖ ਕਿਵੇਂ ਕਹਾਂਗੇ ਉਹਨੂੰ ਫਿਰ ਤਾਂ ਉਹ ਗੁਰਮੁਖ ਹੈ ਹੀ ਨਹੀਂ ਅਸੀਂ ਤਾਂ ਦਿਵਾਲੀਆ ਕਹਿੰਦੇ ਆ ਗੁਰਮੁਖ ਕਦ ਕਹਿੰਦੇ ਆ ਅਸੀਂ ਉਹ ਕਹੇ ਗੁਰਮੁਖਾਂ ਮੈਂ ਗੁਰਮੁਖਾਂ ਦੀ ਕਤਾਰ 'ਚ ਰਹੇ ਗੁਰਮੁਖਾਂ ਦੀ ਛਾਉਣੀ 'ਚ ਰਹੇ ਗੁਰਮੁਖਾਂ ਦੀ ਸੰਗਤ ਵਿੱਚ ਰਹੇ ਨਾਮ ਤਾਂ ਨਾ ਖੱਟੇ ਠੀਕ ਹੈ ਜੀ ਗੁਰਮੁਖਾਂ ਵਾਲੇ ਕੱਪੜੇ ਪਹਿਨੇ ਗੁਰਮੁਖਾਂ ਵਾਲੀ ਰਹਿਤ ਵੈਸ ਰੱਖੇ ਨਾਮ ਤਾਂ ਨਾ ਖੱਟੇ ਕੁਛ ਬੈਠਿਆ ਹੋਵੇ ਠੀਕ ਹੈ ਜੀ ਸੇ ਦੀਵਾਲੀ ਇਹ ਜੁਗ ਮਾਹੀ ਅਬੇ ਦੀਵਾਲੀ ਆ ਜੋ ਕਿਦੇ ਵਿੱਚੋਂ ਹਾਂਜੀ ਕੋਈ ਮੰਗਦੇ ਫਿਰੇ ਸਭ ਜਗਤ ਮੈਂ ਕੋਈ ਮੂੰਹ ਥੁੱਕ ਨਾ ਤਿਨ ਕੋ ਪਾਏ ਫਿਰਦੇ ਨਹੀਂ ਕੌਣ ਨੇ ਗੁਰਮੁਖਾਂ ਨੇ ਅਗਸੰਗਾ ਦੇ ਬਾਣੇ ਪਾਏ ਹੋਏ ਨੇ ਤੇ ਫਿਰਦੇ ਨੇ ਮੰਗਦੇ ਹੈ ਤਾਂ ਸਹੀ ਤੁਹਾਡੇ ਕੋਲ ਕੌਂਦੇ ਤਾਂ ਗੁਰਮੁਖੇ ਨੇ ਹਾਂਜੀ ਫਿਰਦੇ ਬਾਟਾ ਫੜ ਕੇ ਮੰਗਦੇ ਨੇ ਕੋਈ ਗੁਰਦੁਆਰਾ ਬਣਾਉਣਾ ਤੇ ਲੰਗਰ ਬਣਾਉਣਾ ਤੇ ਉਹ ਬਣਾਉਣੇ ਪਰਚੀਆਂ ਨਹੀਂ ਫਿਰਦੇ ਨੇ ਕੋਈ ਕੋਈ ਵੀ ਨਹੀਂ ਹੂੰ ਕੋਈ ਮੂੰਹ ਥੁੱਕ ਨਾ ਤਿੰਨ ਕੋ ਪਾਹੇ ਉਹਨਾਂ ਦੇ ਮੂੰਹ ਤੇ ਕੋਈ ਥੁੱਕਦਾ ਨਹੀਂ ਹੈ ਥੁੱਕਣਾ ਚਾਹੀਦਾ ਹੀ ਨਹੀਂ ਹੈ ਹਾਂਜੀ ਪਰਾਈ ਬਖੀਲੀ ਕਰੈ ਆਪਣੀ ਪ੍ਰਤੀਤ ਖੋਵਨ ਸਗਵਾ ਵੀ ਆਪ ਲਖਾਏ ਉਹ ਪਰਾਈ ਵਕੀਲੀ ਦਾ ਕਰਦੇ ਨੇ ਸਾਡੇ ਫਲਾਣੇ ਨੇ ਉਹ ਜੀ ਮਨੀ ਸਿੰਘ ਨੇ ਬੰਨ ਬੰਨ ਕਟਾਤੇ ਤੇ ਜੀ ਉਹਦਾ ਮਨੀ ਸਿੰਘ ਨੇ ਕਟਾਤੇ ਤੁਸੀਂ ਕੀ ਕਟਾਇਆ ਤੁਸੀਂ ਇੱਕ ਉਂਗਲੀ ਕਟਾ ਕੇ ਦਿਖਾਓ ਪਰਾਈ ਦਾ ਵਕੀਲੀ ਕਰਦੇ ਨੇ ਆਪ ਕੁਝ ਕਰਨ ਜੋਗੇ ਨਹੀਂ ਕਰੇ ਆਪਣੀ ਪ੍ਰਤੀਤ ਖੋਵੇ ਆਪਣੇ ਪ੍ਰਤੀਤ ਗੋਏ ਬੈਠੇ ਨੇ ਆਪਣੇ ਪੱਲੇ ਕੁਝ ਹੈ ਨਹੀਂ ਆ ਮੰਗਤੇ ਬਣੇ ਫਿਰਦੇ ਨੇ ਸਗਵਾ ਵੀ ਆਪ ਲਖਾਏ ਸਗੋਂ ਆਪਣਾ ਨੰਗ ਦਿਖਾ ਦਿੰਦੇ ਨੇ ਆਪਣਾ ਦਿਵਾਲੀ ਆਪਣ ਦਿਖਾ ਦਿੰਦੇ ਨੇ ਵੀ ਸਾਡੇ ਪੱਲੇ ਕੱਖ ਨਹੀਂ ਹੈ ਅਸੀਂ ਮੰਗਤੇ ਹੀ ਹਾਂ ਹਾਂਜੀ ਜਿਸ ਧਨ ਕਾਰਨ ਚੁਗਲੀ ਕਰੈ ਸੋ ਧਨ ਚੁਗਲੀ ਹੱਥ ਨਾ ਆਵੇ ਕੋਈ ਭਾਵੇਂ ਤਿੱਥੇ ਜਾਏ ਜਿਸ ਤਨ ਕਰਕੇ ਚੁਗਲੀ ਕਰਦੇ ਨੇ ਉਹ ਚੁਗਲੀ ਨਾਲ ਤਾਂ ਉਹ ਧਨ ਹੱਥ ਨਹੀਂ ਆਉਂਦਾ ਹੱਥ ਨਾ ਆਵੇ ਓਏ ਭਾਵੇਂ ਕਿੱਥੇ ਜਾਣ ਜਿੱਥੇ ਮਰਜ਼ੀ ਚਲੇ ਜਾਣ ਜਿੱਥੇ ਮਰਜ਼ੀ ਘੁੰਮ ਲੈਣ ਉਹ ਚੁਗਲੀ ਨਾਲ ਤਾਂ ਹੱਥ ਨਹੀਂ ਆਉਂਦਾ ਉਹ ਕਹਾਣੀਆਂ ਝੂਠੀਆਂ ਸੁਣਾਉਂਦੇ ਨੇ ਚੁਗਲੀਆਂ ਕਰਕੇ ਜੇ ਅਸੀਂ ਬ੍ਰਹਮ ਗਿਆਨ ਉਹ ਚੁਗਲੀ ਨਾਲ ਨਹੀਂ ਉਹ ਬ੍ਰਹਮ ਗਿਆਨੀ ਬਣਿਆ ਕੋਈ ਇਹ ਕਹਿ ਕੇ ਵੀ ਭਾਈ ਗੁਰਦਾਸ ਤਾਂ ਛੱਤ ਨੂੰ ਲੱਗ ਜਾਂਦਾ ਸੀ ਉਹ ਜਦ ਮਾਲਾ ਫੇਰਦਾ ਸੀ ਇਹ ਚੁਗਲੀ ਹੈ ਇਹਦੇ ਨਾਲ ਕੁਝ ਨਹੀਂ ਮਿਲਣ ਵਾਲਾ ਨਾ ਉਹਨੂੰ ਮਿਲੇ ਨਾ ਤੁਹਾਨੂੰ ਮਿਲੇ ਹਾਂਜੀ ਗੁਰਮੁਖ ਸੇਵਕ ਭਾਏ ਹਰ ਧਨ ਮਿਲੇ ਤਿੱਥੋਂ ਕਰਮਹੀਨ ਲੈ ਨਾ ਸਕੈ ਹੋਰ ਥੈ ਦੇਸ ਦਿਸੰਤਰ ਹਰ ਧਨ ਨਾਹੀ ਅਜੇ ਹੁਣ ਗੁਰਮੁਖ ਦੇ ਨਾਲ ਸੇਵਕ ਲਾਤਾ ਲਫ਼ਜ਼ ਉੱਤੇ ਸੇਵਕ ਨਹੀਂ ਸੀ ਲਾਇਆ ਨਾਲ ਹੁਣ ਇਹ ਗੁਰਮੁਖ ਹੈ ਜਿਹੜਾ ਸੇਵਕ ਹੈ ਸੇਵਾ ਕਰਦਾ ਹੈ ਗੁਰਮੁਖ ਸੇਵਕ ਪਾਏ ਉਹਨਾਂ ਦੇ ਅੰਦਰ ਭੁੱਖ ਵੀ ਹੈ ਹਰ ਨਾਮ ਧਨ ਮਿਲੇ ਹੋਵੇ ਤਾਂ ਹਰ ਨਾਮ ਧਨ ਮਿਲੇ ਉਹਨਾਂ ਦੇ ਤਾਂ ਭੁੱਖ ਹੈ ਆਟੇ ਦੀ ਉਹਨਾਂ ਦੇ ਤਾਂ ਭੁੱਖ ਹੈ ਦਾਣਿਆਂ ਦੀ ਇਕੱਠੇ ਕਰਨ ਦੀ ਉਹਨਾਂ ਦੇ ਕਿੱਥੇ ਭੁੱਖ ਹੈ ਨਾਮ ਦੀ ਉਹ ਤਾਂ ਲੰਗਰ ਲਿਜਾ ਕੇ ਬੋਰੀਆਂ ਵੇਚਣੀਆਂ ਨੇ ਉਹਨਾਂ ਤਾਂ ਠੀਕ ਹੈ ਜੀ ਧਨ ਮਿਲੇ ਕਿੱਥੋਂ ਕਰਮਹੀਣ ਲੈ ਨਾ ਸਕਾਂ ਔਰ ਹੈ ਦੇਸ਼ ਦਸ਼ੰਤਰ ਹਰ ਤਨ ਨਾ ਹੈ ਕਰਮਹੀਣ ਉਹ ਤੋਂ ਲੈ ਨਹੀਂ ਸਕਦੇ ਜਿੱਥੋਂ ਲੈ ਲੈਂਦੇ ਨੇ ਹੋਰ ਦੇਸ਼ ਦਸ਼ੰਤਰਾਂ ਦੇ ਵਿੱਚ ਤਨ ਹੈ ਉਹ ਨਹੀਂ ਹੁਣ ਇਹ ਪੰਕਤੀ ਨੂੰ ਜੇ ਆਪਾਂ ਪੜ੍ਹੀਏ ਦੱਸੋ ਇਹ ਰਾਗ ਵਿੱਚ ਫਿੱਟੇ ਨਹੀਂ ਆਉਂਦੇ ਸ਼ਬਦ ਹਾਂਜੀ ਰਾਗ ਦਾ ਧਿਆਨ ਨਹੀਂ ਰੱਖਿਆ ਹੈ ਨਾਮ ਦਾ ਧਿਆਨ ਰੱਖਿਆ ਇਹ ਪੰਕਤੀ ਐਡੀ ਬਣਾਤੀ ਰਾਗ ਵਿੱਚ ਗਾਓ ਕਿਵੇਂ ਫਿੱਟਾ ਜੂ ਲਓ ਲਓ ਮਾਤਰਾ ਕਿਹੜਾ ਛੰਦ ਬਣਾ ਕੇ ਦਿਖਾਓ ਹਾਂਜੀ ਤਾਂ ਪਿਛਲਾ ਵੀ ਇਸ ਤਰ੍ਹਾਂ ਹੀ ਸੀ ਆ ਰਾਗ ਦੀ ਨਹੀਂ ਪ੍ਰਵਾਹ ਕੀਤੀ ਨਾਮ ਦੀ ਪ੍ਰਵਾਹ ਕੀਤੀ ਹੈ ਰਾਗ ਦਾ ਉਹਦਾ ਹੀ ਸੀਰਪ ਪਾਇਆ ਸੀ ਸਵਾਦ ਟੇਸ ਬਣਾਇਆ ਸੀ ਨਿਆਣੇ ਖਾ ਕੇ ਗੱਪ ਗੱਪ ਖਾ ਜਾਂਦੇ ਨੇ ਬਾਅਦ ਪਤਾ ਲੱਗਿਆ ਖਾਦੇ ਤੇ ਅਸਰ ਹੁੰਦਾ ਯਾਦ ਕਰ ਲੈਂਦੇ ਨੇ ਯਾਦ ਹੋ ਜਾਂਦਾ ਪੜੀ ਜਾਂਦੇ ਨੇ ਹੌਲੀ ਹੌਲੀ ਅਸਰ ਹੋਈ ਜਾਂਦਾ ਬਚਪਨ ਚ ਹਾਂਜੀ ਠੀਕ ਹੈ ਜੀ ਕਰਮਹੀਣ ਲੈ ਨਾ ਸਕੈ ਹੋਰ ਥੈ ਦੇਸ ਦਿਸੰਤਰ ਹਰ ਤਨ ਨਾਹੀ ਇੱਥੇ 8ਵੀਂ ਪੌੜੀ ਦੀ ਸਮਾਪਤੀ ਹੈ ਜੀ 嗯。